ਤੇਰੇ ਦਰ ਤੇ ਨੈਣਾ 'ਚ ਅਨੇਕਾਂ ਅਫਸਾਨੇ ਨੈਣਾ 'ਚ ਅਨੇਕਾਂ ਅਫਸਾਨੇ ਹੋਂਠਾਂ ਤੇ ਚੁੱਪਦਾ ਜਿੰਦਰਾ ਨੈਣਾ 'ਚ ਅਨੇਕਾਂ ਅਫਸਾਨੇ ਹੋਂਠਾਂ ਤੇ ਚੁੱਪਦਾ ਜਿੰਦਰਾ ਦਿਲ 'ਚ ਸਮਰਪਣ ਦੀਆਂ ਧੜਕਣਾ ਦਿਲ 'ਚ ਸਮਰਪਣ ਦੀਆਂ ਧੜਕਣਾ ਆਤਮਾ 'ਚ ਅਣਗਿਣਤ ਫੁੱਲਾਂ ਦੀ ਖੁਸ਼ਬੂ ਆਤਮਾ 'ਚ ਅਣਗਿਣਤ ਫੁੱਲਾਂ ਦੀ ਖੁਸ਼ਬੂ ਲੈ ਮੈਂ ਤੇਰੇ ਦਰ 'ਤੇ ਆਈ ਹਾਂ ਮੈਂ ਤੇਰੇ ਦਰ 'ਤੇ ਆਈ ਹਾਂ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਮੈਂ ਜਾਣਦੀ ਹਾਂ ਮੈਨੂੰ ਪਤਾ ਹੈ ਮੈਂ ਜਾਣਦੀ ਹਾਂ ਮੇਰੀਆਂ ਸਾਰੀਆਂ ਔਕੜਾਂ ਛੱਡ ਤੂੰ ਮੇਰੀਆਂ ਸਾਰੀਆਂ ਔਕੜਾਂ ਛੱਡ ਤੂੰ ਮੇਰੇ ਅਰਮਾਨਾਂ ਨੂੰ ਹਾਸਿਆਂ ਮੁਸਕਾਨਾਂ ਨੂੰ ਖੁਸ਼ੀਆਂ ਖੇੜਿਆਂ ਨੂੰ ਮੇਰੇ ਅਰਮਾਨਾਂ ਨੂੰ ਹਸੀਆਂ ਮੁਸਕਾਨਾਂ ਨੂੰ ਖੁਸ਼ੀਆਂ ਖੇੜਿਆਂ ਨੂੰ ਮਸਤੀ ਦੇ ਆਲਮ ਨੂੰ ਮਸਤੀ ਦੇ ਆਲਮ ਨੂੰ ਤੇ ਅੰਦਰ ਚੱਲ ਰਹੀਆਂ ਸੰਗੀਤਕ ਸੁਰਾਂ ਨੂੰ ਅੰਦਰ ਚੱਲ ਰਹੀਆਂ ਸੰਗੀਤਕ ਸੁਰਾਂ ਨੂੰ ਮਹਿਫੂਜ਼ ਰੱਖੇਗਾ ਮੇਰੇ ਦਿਲ ਦਿਮਾਗ ਦਾ ਦੇ ਆਤਮਾ ਦਾ ਮੇਰੇ ਦਿਲ ਦਿਮਾਗ ਦਾ ਦੇ ਆਤਮਾ ਦਾ ਤੇ ਕਲਮ ਦਾ ਤੂੰ ਜ਼ਿੰਮੇਵਾਰ ਹੈ ਤੇ ਕਲਮ ਦਾ ਤੂੰ ਜ਼ਿੰਮੇਵਾਰ ਹੈ ਰਖਵਾਲਾ ਤੂੰ ਹੈ ਰਖਵਾਲਾ ਤੂੰ ਹੈ ਤੂੰ ਹੀ ਤਾਂ ਹੈ ਤੂੰ ਹੀ ਤਾਂ ਹੈ